ਤੇ ਗੁਰੂ ਸਾਹਿਬ ਨਿਮਰਤਾ ਦੇ ਸਮੁੰਦਰ ਹੁੰਦੇ ਨੇ ਨਿਮਰਤਾ ਉਦੋਂ ਆਉਂਦੀ ਆ ਜਦੋਂ ਜਦੋਂ ਆ ਜਾਵੇ ਅੰਦਰ ਨਿਮਰਤਾ ਤੇ ਫਿਰ ਬੁਰਾ ਨਹੀਂ ਕੋਈ ਦਿਸਦਾ ਸਾਰੇ ਇੱਕੋ ਜਿਹੇ ਦਿਸਦੇ ਨੇ ਉਹਨਾਂ ਐਸੇ ਮਹਾਪੁਰਸ਼ ਹਰ ਦੇ ਵਿੱਚੋਂ ਬ੍ਰਹਮ ਨੂੰ ਦੇਖ ਲੈਂਦੇ ਨੇ ਈਸ਼ਵਰ ਨੂੰ ਦੇਖ ਲੈਂਦੇ ਨੇ ਇੱਕ ਮਹਾਤਮਾ ਬੈਠੇ ਸਨ ਆਸਣ ਤੇ ਤੇ ਇਹਨਾਂ ਨੇ ਆਪਣੇ ਚੇਲੇ ਦੇ ਦੋ ਤਿੰਨ ਸੇਵਕ ਸਨ ਲਾਗੇ ਇੱਕ ਸੇਵਕ ਨੂੰ ਹੁਕਮ ਦਿੱਤਾ ਬਈ ਜਾ ਅੱਜ ਬਾਜ਼ਾਰ ਜਾਣਾ ਤੂੰ ਤੇ ਬਾਜ਼ਾਰ ਵਿੱਚੋਂ ਕੋਈ ਬੁਰਾ ਲੱਭ ਕੇ ਲਿਆਉਣਾ ਕਿ ਬੁਰਾ ਮਨੁੱਖ ਕੌਣ ਹੈ ਇਹ ਆਖਿਆ ਜੀ ਠੀਕ ਹੈ ਬਾਜ਼ਾਰ ਗਿਆ ਸਾਰਾ ਦਿਨ ਫਿਰਿਆ ਸਾਰੇ ਦਿਨ ਫਿਰਦੇ ਨੂੰ ਕੋਈ ਬੁਰਾ ਨਹੀਂ ਇਹਨੂੰ ਦਿਸਿਆ ਸ਼ਾਮ ਨੂੰ ਵਾਪਸ ਆਸ਼ਰਮ ਆ ਗਿਆ ਸੰਤਾਂ ਨੇ ਪੁੱਛਿਆ ਭਈ ਤੈਨੂੰ ਭੇਜਿਆ ਸੀ ਕੁਛ ਲੈਣ ਵਾਸਤੇ ਲਿਆਂਦਾ ਕੋਈ ਨਹੀਂ ਤੂੰ ਕਹਿੰਦਾ ਜੀ ਤੁਸੀਂ ਬੁਰੇ ਵਾਸਤੇ ਆਖਿਆ ਸੀ ਆਖੇ ਹਾਂ ਕਹਿੰਦਾ ਜੀ ਮੈਂ ਤੇ ਸਾਰਾ ਦਿਨ ਫਿਰਦਾ ਰਿਹਾ ਮੈਨੂੰ ਬੁਰਾ ਨਹੀਂ ਕੋਈ ਦਿਸਿਆ ਮੈਂ ਆਖਰੀ ਜਦੋਂ ਮੈਂ ਵਿਚਾਰ ਕੇ ਦੇਖਿਆ ਕਿ ਮੇਰੇ ਜੈਸਾ ਬੁਰਾ ਕੋਈ ਨਹੀਂ ਮੈਨੂੰ ਸਾਰੇ ਆਪਣੇ ਨਾਲੋਂ ਚੰਗੇ ਦਿਸੇ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਐਸੀ ਬਿਰਤੀ ਜਿਨ੍ਹਾਂ ਦੀ ਬਣ ਗਈ ਹੈ ਉਹ ਸੰਸਾਰ ਨਾਲੋਂ ਉੱਚੇ ਨੇ ਤੇ ਬਾਕੀ ਸੰਸਾਰ ਨਹੀਂ ਮੈਂ ਇੱਕੋ ਜਿਹਾ ਫੇਰ ਵੀ ਨਹੀਂ ਹੋ ਸਕਿਆ ਇਹਨ ਆਖਿਆ ਇਹ ਆ ਕਹਿੰਦਾ ਕਹਿੰਦੇ ਨੇ ਬੁਰੇ ਕੋ ਢੂੰਡਣ ਚਲਾ ਬੁਰਾ ਨਾ ਮਿਲਿਆ ਕੋਏ ਜਦ ਦਿਲ ਦੇਖਾ ਆਪਣਾ ਤੇ ਮੁਝ ਸੇ ਬੁਰਾ ਨਾ ਕੋਏ ਇਹਨੇ ਆਣ ਕੇ ਜਵਾਬ ਦਿੱਤਾ ਸੰਤਾਂ ਨੂੰ ਸੰਤਾਂ ਨੇ ਆਖਿਆ ਬਸ ਮੈਂ ਵੀ ਇਹੋ ਹੀ ਚਾਹੁੰਦਾ ਸਾਂ ਮੈਂ ਹਮੇਸ਼ਾ ਉਪਦੇਸ਼ ਦਿੰਦਾ ਰਿਹਾ ਕਿ ਪਰ ਕਾ ਬੁਰਾ ਨਾ ਰੱਖੋ ਚੀਤ ਇਹਦਾ ਲਾਭ ਕੀ ਹੋਏਗਾ ਕਹਿੰਦੇ ਨੇ ਕਿਸੇ ਦੀ ਬੁਰਾਈ ਮਨ ਤੇ ਨਾ ਲਿਆਓ ਅਗਰ ਕੋਈ ਬੁਰਾ ਹੈ ਤੇ ਬੁਰੇ ਨੂੰ ਪਿਆਰ ਰਹਿਣ ਦਿਓ ਬੁਰਾ ਆਪਣੇ ਥਾਂ ਹੈ ਤੁਸੀਂ ਆਪ ਸੰਭਲ ਕੇ ਚੱਲੋ ਉਹਦੀ ਬੁਰਾਈ ਮਨ ਤੇ ਵੀ ਨਹੀਂ ਰੱਖਣੀ ਕਹਿੰਦੇ ਨੇ ਪਰ ਕਾ ਬੁਰਾ ਨਾ ਰੱਖੋ ਚੀਤ ਤੇ ਇਹਦਾ ਲਾਭ ਇਹ ਹੋਏਗਾ ਫਿਰ ਤੁਮ ਕੋ ਦੁੱਖ ਨਹੀਂ ਪਾਈ ਮੀਤ ਫਿਰ ਆਪਣੇ ਅੰਦਰ ਕੋਈ ਦੁੱਖ ਨਹੀਂ ਆ ਸਕਦਾ ਜੇ ਪਰਾਏ ਜੇ ਕਿਸੇ ਦੀ ਬੁਰਾਈ ਨਾ ਚਿਤਵੀ ਜਾਏ ਤੇ ਮਨੁੱਖ ਔਖਾ ਨਹੀਂ ਹੁੰਦਾ ਦੁਖੀ ਨਹੀਂ ਹੁੰਦਾ ਸੋ ਮੈਂ ਅਰਜ਼ ਕਰ ਰਿਹਾ ਸਾਂ ਸਾਡੇ ਗੁਰੂ ਸਾਹਿਬ ਨਿਮਰਤਾ ਦੇ ਸਮੁੰਦਰ ਨੇ ਇੰਨੇ ਨੀਵੇਂ ਹੋ ਗਏ ਕਿ ਕਿਸੇ ਨੂੰ ਕੁਝ ਆਖਿਆ ਹੀ ਨਹੀਂ ਵਰਤਮਾਨ ਸਮੇਂ ਵਿੱਚ ਤੁਸੀਂ ਦੇਖ ਲਓ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜਿੰਨੀ ਨਿਮਰਤਾ ਅੱਜ ਦੇ ਜ਼ਮਾਨੇ ਵਿੱਚ ਵਰਤੀ ਹੈ ਔਰ ਵਰਤ ਰਹੇ ਨੇ ਮੇਰਾ ਵਿਚਾਰ ਹੈ ਕਿ ਇਹਨਾਂ ਨੇ ਨਿਮਰਤਾ ਆਪਣੇ ਦਾਦਾ ਗੁਰੂ ਸਤਿਗੁਰੂ ਹਰੀ ਸਿੰਘ ਜੀ ਕੋਲੋਂ ਲਈ ਹੈ ਸਤਿਗੁਰੂ ਪ੍ਰਤਾਪ ਸਿੰਘ ਜੀ ਇਸ ਤਰ੍ਹਾਂ ਦੇ ਨਹੀਂ ਸਨ ਉਹਨਾਂ ਦੇ ਹੱਥ ਵਿੱਚ ਖੁੰਡਾ ਰੱਖਦੇ ਸਨ ਤੇ ਜਦੋਂ ਵੀ ਕੋਈ ਗਲਤੀ ਕਰਦਾ ਸੀ ਉਹਦੀ ਲਾਫਾ ਚੰਗੀ ਤਗੜੀ ਕਰ ਦਿੰਦੇ ਸਨ ਨਾਦਰਸ਼ਾਹੀ ਹੁਕਮ ਹੁੰਦਾ ਸੀ ਉਹਨਾਂ ਦਾ ਤੇ ਇਹਨਾਂ ਨੇ ਆਪਣਾ ਸੁਭਾਅ ਜਿਹੜਾ ਆਪਣੇ ਸਤਿਗੁਰੂ ਹਰੀ ਸਿੰਘ ਜੀ ਤੋਂ ਲੈ ਕੇ ਤੇ ਅੱਜ ਦੇ ਸਮੇਂ ਵਿੱਚ ਇੰਨੀ ਠੰਡਕ ਤੇ ਇੰਨੀ ਨਿਮਰਤਾ ਵਰਤ ਰਹੇ ਨੇ ਵੀ ਕਿਸੇ ਨੂੰ ਕਹਿੰਦੇ ਹੀ ਕੁਛ ਨਹੀਂ ਐਸਾ ਹੈ ਇਸ ਪੁਰਾਣੇ ਜ਼ਮਾਨੇ ਤੋਂ ਇਹ ਨਿਮਰਤਾ ਦੇਖੀ ਗਈ ਹੈ ਆ ਤੁਸੀਂ 5 ਤਰੀਕ ਨੂੰ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਸ਼ਹੀਦੀ ਪੁਰਬ ਮਨਾਇਆ ਸਾਧ ਸੰਗਤ ਨੇ ਹਰ ਥਾਂ ਦੇ ਉੱਤੇ ਤੇ ਨਿਮਰਤਾ ਦੇ ਸਮੁੰਦਰ ਦੇਖੇ ਗਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਨੇ ਦਸਵੰਦ ਲੈਣ ਦਾ ਆਪਣਾ ਪ੍ਰਬੰਧ ਕੀਤਾ ਐਲਾਨ ਕੀਤਾ ਸਿੱਖ ਸੰਗਤਾਂ ਵਿੱਚ ਦਸਵੰਦ ਦੀ ਮਰਜ਼ਾਦਾ ਗੁਰੂ ਅਰਜਨ ਦੇਵ ਤੋਂ ਚੱਲੀ ਆ ਇਸ ਤੋਂ ਪਹਿਲਾਂ ਨਹੀਂ ਸੀ ਉਸ ਦਸਵੰਦ ਦੀ ਰਕਮ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਪੱਕਾ ਕਰਵਾਇਆ ਇਹਦੇ ਵਿੱਚ ਹਰਮੰਦਰ ਸਾਹਿਬ ਦੀ ਰਚਨਾ ਹੋਈ ਬਬੇਕ ਸਰ ਬਣਿਆ ਸੰਤੋਖ ਸਰ ਬਣਿਆ ਤਰਨ ਤਾਰਨ ਵਸਾਇਆ ਧਿਆਨ ਰੱਖਣਾ ਤਰਨ ਤਾਰਨ ਦੀ ਜ਼ਮੀਨ ਦੋ ਪਿੰਡਾਂ ਦੀ ਜ਼ਮੀਨ ਖਰੀਦੀ ਸੀ ਇਕੱਠੇ ਦੋ ਪਿੰਡ ਖਰੀਦ ਕੇ ਉਹਨਾਂ ਦਿਨਾਂ ਵਿੱਚ 1,57,000 ਦੇ ਦੋ ਪਿੰਡ ਖਰੀਦੇ ਤਰਨ ਤਾਰਨ ਵਸਾਇਆ ਸਭ ਤੋਂ ਵੱਡਾ ਸਰੋਵਰ ਤਰਨ ਤਾਰਨ ਦਾ ਹੈ ਤੁਸੀਂ ਕਦੀ ਜਾ ਜਾਓਗੇ ਤੇ ਦਰਸ਼ਨ ਕਰਨਾ ਕਰਤਾਰਪੁਰ ਵਸਾਇਆ ਇਸੇ ਤਰ੍ਹਾਂ ਹੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਸਵੰਦ ਦੀ ਜੋ ਗੁਰਸਿੱਖਾਂ ਦੀ ਨਾਮ ਧਾਰੀ ਘਰਾਨਿਆਂ ਦੀ ਸਾਧ ਸੰਗਤ ਦੀ ਜੋ ਮਾਇਆ ਜਾਂਦੀ ਹੈ ਸ੍ਰੀ ਭੈਣੀ ਸਾਹਿਬ ਉਹਦੇ ਨਾਲ ਸ੍ਰੀ ਭੈਣੀ ਸਾਹਿਬ ਦੀ ਕਾਇਆ ਪਲਟ ਕੇ ਰੱਖ ਦਿੱਤੀ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵੇਲੇ ਇੱਥੇ ਛੱਪਰ ਹੁੰਦੇ ਸਨ ਹਰ ਕੋਠੇ ਦੇ ਉੱਤੇ ਛੱਪਰ ਜੇ ਹਰੀ ਮੰਦਰ ਦੇਖਦੇ ਸਨ ਛੱਪਰ ਜੇ ਗੋਲ ਮੰਦਰ ਦੇਖੋਗੇ ਤੇ ਛੱਪਰ ਜੇ ਕਿਤੇ ਪਸ਼ੂਆਂ ਦੇ ਤਬੇਲੇ ਸਨ ਤੇ ਛੱਪਰਾਂ ਵਾਲੇ ਤੇ ਕਈ ਲੰਗਰ ਸਥਾਨ ਵੀ ਛੱਪਰਾਂ ਵਾਲੇ ਇਸ ਤਰ੍ਹਾਂ ਦੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਹੈ ਅੱਜ ਭੈਣੀ ਸਾਹਿਬ ਪਛਾਣਿਆ ਨਹੀਂ ਜਾਂਦਾ ਅੱਜ ਪਸ਼ੂਆਂ ਦੇ ਤਬੇਲੇ ਵੀ ਪੱਕੇ ਤੇ ਉਹਨਾਂ ਦੇ ਉੱਤੇ ਕੁਆਟਰ ਰਹਿਣ ਵਾਸਤੇ ਬਣ ਗਏ ਚਾਰ ਚਾਰ ਮੰਜ਼ਲੇ ਕੁਆਟਰ ਕਿਤੇ ਦਿੱਲੀ ਵਾਲਿਆਂ ਦੀ ਕਲੋਨੀ ਕਿਤੇ ਮੰਡੀ ਵਾਲਿਆਂ ਦੀਆਂ ਕੋਠੀਆਂ ਕਿਤੇ ਥਾਈਲੈਂਡ ਤੋਂ ਆਏ ਹੋਏ ਸੇਠਾਂ ਦੀਆਂ ਕੋਠੀਆਂ ਤੇ ਸਿਮਰਤੀ ਮੰਦਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਅਕੈਡਮੀ ਦੀ ਬਿਲਡਿੰਗ ਸਰੋਵਰ ਪੱਕਾ ਹੋਇਆ ਕਈ ਕਰੋੜਾਂ ਰੁਪਏ ਖਰਚ ਆਣ ਕੇ ਆਪਣੀਆਂ ਕੋਠੀਆਂ ਸਤਿਗੁਰੂ ਹਰੀ ਸਿੰਘ ਵਾਲੀ ਕੋਠੀ ਦਾ ਰੂਪ ਬਦਲ ਦਿੱਤਾ ਹਰੀ ਮੰਦਰ ਦਾ ਵਿਕਾਸ ਹੋਇਆ ਤੁਸੀਂ ਅੱਜ ਉੱਥੇ ਚਲੇ ਜਾਈਏ ਤੇ ਉਹ ਪੁਰਾਣਾ ਭੈਣੀ ਸਾਹਿਬ ਲੱਭਦਾ ਹੀ ਨਹੀਂ ਮੈਂ ਅਰਜ਼ ਕਰ ਰਿਹਾ ਸਾਂ ਕਿ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਗੁਰਸਿੱਖਾਂ ਦੀ ਮਾਇਆ ਸਫਲ ਕਰਨ ਵਾਸਤੇ ਜੀਵਨ ਸਫਲ ਕਰਨ ਵਾਸਤੇ ਉਹ ਮਾਇਆ ਸਫਲ ਹੋ ਗਈ ਸਾਧ ਸੰਗ ਦੀ ਜਿਹੜੀ ਭੈਣੀ ਸਭ ਜਾ ਕੇ ਤੇ ਉਹ ਸਾਰੀ ਤੇ ਲੱਗੀ ਹੈ ਸੋ ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮਾਂ 1638 ਬਿਕਰਮੀ ਵਿੱਚ ਗੁਰਗੱਦੀ ਸੰਭਾਲੀ ਹੈ ਤੇ 1661 ਵਿੱਚ ਜਾ ਕੇ ਗੁਰੂ ਸਾਹਿਬਾਂ ਦੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਾਂ ਪੰਜਾਂ ਗੁਰੂ ਸਾਹਿਬਾਂ ਦੀ ਆਪਣੀ ਵੀ ਬਾਣੀ ਰਚਨਾ ਕਰਕੇ ਤੇ ਭਗਤਾਂ ਦੀ ਬਾਣੀ ਇਕੱਠੀ ਕਰਕੇ ਪੱਟਾਂ ਦੀ ਬਾਣੀ ਨੂੰ ਗੁਰਬਾਣੀ ਦਾ ਦਰਜਾ ਦਿੱਤਾ ਤੇ ਸ੍ਰੀ ਗ੍ਰੰਥ ਸਾਹਿਬ ਜੀ ਦੀ ਭੀੜ ਤਿਆਰ ਕੀਤੀ ਤੇ ਇਹਦਾ ਨਾਮ ਰੱਖਿਆ ਪੋਥੀ ਸਾਹਿਬ ਉਦੋਂ ਪੋਥੀ ਸਾਹਿਬ ਨਾਮ ਸੀ ਅਜੇ ਵੀ ਤੁਸੀਂ 1765 ਤੋਂ ਪਹਿਲਾਂ ਦੀਆਂ ਜਿੰਨੀਆਂ ਭੀੜਾਂ ਨੇ ਇਹ ਅੰਮ੍ਰਿਤਸਰ ਵਿੱਚ ਜਮ੍ਹਾਂ ਕੀਤੀਆਂ ਹੋਈਆਂ ਨੇ ਉੱਥੇ ਜਾ ਕੇ ਦੇਖੋਗੇ ਤੇ ਉਹਨਾਂ ਦੇ ਉੱਤੇ ਪੋਥੀ ਸਾਹਿਬ ਲਿਖਿਆ ਹੋਇਆ ਮੈਂ ਅਰਜ ਕਰ ਰਿਹਾ ਸਾਂ ਤੇ ਪਹਿਲਾਂ ਜਿਸ ਵੇਲੇ ਸ੍ਰੀ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਤੇ ਗ੍ਰੰਥੀ ਥਾਪਿਆ ਬਾਬਾ ਬੁੱਢਾ ਜੀ ਨੂੰ ਸਭ ਤੋਂ ਪਹਿਲਾਂ ਪ੍ਰਚਾਰ ਦਾ ਇੱਕ ਸਾਧਨ ਬਣਾਇਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਵੇਲੇ ਇਹ ਬਾਣੀ ਮੀਆਂ ਮੀਰ ਨੇ ਪੜ੍ਹੀ ਇੱਕ ਵਾਰੀ ਤੇ ਮੀਆਂ ਮੀਰ ਨੇ ਇੱਕ ਪੰਕਤੀ ਪੜ੍ਹੀ ਗੁਰਬਾਣੀ ਵਿੱਚੋਂ ਉਹ ਇਹ ਪੰਕਤੀ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਆਪਣੇ ਸਰੀਰ ਨੂੰ ਆਪ ਹੀ ਕੱਟ ਕੱਟ ਕੇ ਤੇ ਹੋਮ ਕਰ ਦੇਣਾ ਅੱਗ ਦੇ ਵਿੱਚ ਸੁੱਟ ਦੇਣਾ ਇਹ ਜਿਸ ਵੇਲੇ ਮੀਆਂ ਮੀਰ ਨੇ ਸੋਚਿਆ ਤੇ ਉਸ ਨੇ ਤੇ ਪੜਦਿਆਂ ਪੜਦਿਆਂ ਚੁੱਪ ਕਰ ਗਿਆ ਅੱਖ ਲਗਾਏ ਗੱਲ ਪੁੱਛਣੀ ਪੈਗੀ ਇਸ ਤਰ੍ਹਾਂ ਹੋ ਨਹੀਂ ਸਕਦਾ ਇਸ ਤਰ੍ਹਾਂ ਕੋਈ ਕਰ ਨਹੀਂ ਸਕਦਾ ਕਿ ਆਪਣੇ ਸਰੀਰ ਨੂੰ ਆਪ ਹੀ ਕੱਟ-ਕੱਟ ਕੇ ਅੱਗ ਵਿੱਚ ਸੁੱਟ ਦੇਣਾ ਇਹ ਤੇ ਬੜਾ ਔਖਾ ਕੰਮ ਹੈ ਇਹ ਅੰਮ੍ਰਿਤਸਰ ਸਾਹਿਬ ਆਇਆ ਅੰਮ੍ਰਿਤਸਰ ਆੜ ਕੇ ਗੁਰੂ ਸਾਹਿਬਾਂ ਦੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਰੀਬ ਨਵਾਜ ਮੈਂ ਇੱਕ ਤੁਹਾਡੀ ਬਾਣੀ ਦੀ ਪੰਕਤੀ ਪੜ੍ਹੀ ਆ ਤੇ ਮੈਨੂੰ ਉਹਦੇ ਤੇ ਤਸੱਲੀ ਨਹੀਂ ਹੋਈ ਮੈਨੂੰ ਸ਼ੰਕਾ ਆ ਇਹ ਸ਼ੰਕਾ ਨਿਵਰਤ ਕਰੋ ਉਹਨਾਂ ਆਖਿਆ ਦੱਸ ਉਹਨਾਂ ਨੇ ਆਖਿਆ ਜੀ ਜਿਹੜਾ ਤੁਸੀਂ ਲਿਖਿਆ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਇਹ ਤੇ ਬੜਾ ਔਖਾ ਕੰਮ ਹੈ ਇਹ ਕੌਣ ਕਰ ਸਕਦਾ ਇਸ ਤਰ੍ਹਾਂ ਤੇ ਜੇ ਕਰ ਸਕਦਾ ਤੇ ਦੱਸੋ ਕਿਸ ਤਰ੍ਹਾਂ ਕੀ ਉਹਦੀ ਅਵਸਥਾ ਕੀ ਹੈ ਐਸੇ ਮਨੁੱਖ ਦੀ ਉਹ ਕੈਸਾ ਹੁੰਦਾ ਮੈਨੂੰ ਦੱਸੋ ਕਿਹੋ ਜਿਹਾ ਕਿ ਜਾਂ ਤੁਸੀਂ ਸ਼ਾਇਰੀ ਦੇ ਤਰੀਕੇ ਨਾਲ ਹੀ ਇਹ ਲਿਖ ਦਿੱਤਾ ਸਤਗੁਰਾਂ ਆਖਿਆ ਮੀਆਂ ਮੀਰ ਜੀ ਸਮਾਂ ਥੋੜਾ ਜਿਹਾ ਬਾਕੀ ਰਹਿ ਗਿਆ ਸਮਾਂ ਨੇੜੇ ਆ ਇਹ ਪੰਕਤੀ ਆਪਣਾ ਅਰਥ ਆਪ ਕਰੇਗੀ ਤੈਨੂੰ ਦੱਸਾਂਗੇ ਅੱਜ ਇਸ ਪੰਕਤੀ ਦਾ ਅਰਥ ਨਹੀਂ ਮੈਂ ਕਰਨਾ ਇਹ ਪੰਕਤੀ ਆਪਣਾ ਅਰਥ ਆਪ ਹੀ ਕਰੇਗੀ ਤੇਰੇ ਸਾਹਮਣੇ ਆਏਗਾ ਸਮਾਂ ਰੱਖਿਓ ਜੀ ਠੀਕ ਹੈ ਚਲੇ ਗਏ ਥੋੜਾ ਹੀ ਸਮਾਂ ਅੱਗੇ ਆਇਆ ਜਹਾਂਗੀਰ ਬਾਦਸ਼ਾਹ ਨੂੰ ਸ਼ਿਕਾਇਤਾਂ ਕਰਨ ਵਾਲਿਆਂ ਨੇ ਭੜਕਾ ਦਿੱਤਾ ਕਿ ਇਹ ਗੁਰਸਿੱਖੀ ਸਮਾਜ ਦੀ ਗੁਰੂ ਨਾਨਕ ਦੀ ਇੱਕ ਝੂਠੀ ਦੁਕਾਨ ਇਹਨਾਂ ਨੇ ਬੜੇ ਚਿਰ ਤੋਂ ਬਣਾਈ ਹੋਈ ਹੈ ਤੇ ਇਹ ਬੜੀ ਜ਼ੋਰਾਂ ਤੇ ਹੈ ਤੇ ਇਹਦੇ ਤੇ ਕੋਈ ਕੰਟਰੋਲ ਕਰਨਾ ਚਾਹੀਦਾ ਹੈ ਇਹਦੀ ਸਾਜ਼ਿਸ਼ ਸੀ ਬਹੁਤੀ ਚੰਦੂ ਦੀ ਤੇ ਪਿਰਥੀ ਦੀ ਪਿਰਥੀ ਚੰਦ ਦੀ ਇਹਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਜਹਾਂਗੀਰ ਲਾਹੌਰ ਆਇਆ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਮਾਨ ਨਹੀਂ ਸੀ ਕੀਤਾ ਸਤਗੁਰਾਂ ਨੇ ਇਹ ਦੁਖੀ ਵਿਰੋਧੀ ਸੀ ਬਹੁਤ ਵੱਡਾ ਇੱਥੇ ਲਾਹੌਰ ਆਣ ਕੇ ਤੇ ਬੁਲਾਇਆ ਗਿਆ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੋਚਿਆ ਭਈ ਹੁਣ ਪਤਾ ਨਹੀਂ ਵਾਪਸ ਆਉਣਾ ਜਾਂ ਨਹੀਂ ਆਉਣਾ ਤੇ ਉਦੋਂ ਉਦੋਂ ਜਿਹੜਾ ਸੀ ਨਾ ਜੇਠ ਸੁਦੀ ਏਕਮ ਉਦੋਂ ਦੋ ਹਾੜ ਸੀ ਦੋ ਹਾੜ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਤਾ ਗੰਗਾ ਨੂੰ ਬੁਲਾ ਕੇ ਭਾਈ ਗੁਰਦਾਸ ਨੂੰ ਸੱਦਿਆ ਬਾਬਾ ਬੁੱਢਾ ਜੀ ਨੂੰ ਸੱਦ ਕੇ ਸਾਰਾ ਗੁਰ ਘਰ ਗੁਰੂ ਘਰ ਦਾ ਜਿਹੜਾ ਸੀ ਨਾ ਕੰਮਕਾਰ ਸੰਭਾਲਿਆ ਸਮਝਾਇਆ ਭਈ ਅੱਜ ਤੋਂ ਅੱਗੇ ਵਾਰਸ ਜਿਆਦਾ ਹਰਗੋਬਿੰਦ ਹੋਣਗੇ ਗੁਰਗੱਦੀ ਅਰਪਿਤ ਕਰ ਗਏ ਸਨ ਲਾਹੌਰ ਪਹੁੰਚੇ ਇੱਕ ਵਾਲੇ ਦਿਨ ਜਹਾਂਗੀਰ ਨੇ ਕੁਝ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਆਖਿਆ ਤੁਸਾਂ ਪਤਾ ਲੱਗਿਆ ਕੋਈ ਗ੍ਰੰਥ ਦੀ ਰਚਨਾ ਕੀਤੀ ਹੈ ਜਿਹਦੇ ਵਿੱਚ ਇਸਲਾਮ ਧਰਮ ਦੀ ਹਾਨੀ ਹੈ ਜਿਹਦੇ ਇਸਲਾਮ ਧਰਮ ਦੀ ਕਥਾ ਲਿਖੀ ਹੈ ਉਹ ਤੁਸੀਂ ਕੱਢ ਦਿਓ ਵਿੱਚੋਂ ਸਾਡੀ ਗੱਲ ਤੁਸੀਂ ਨਾ ਕਰੋ ਆਪਣੀ ਮਜਬ ਦੀ ਗੱਲ ਕਰੋ ਇੱਕ ਤੇ ਉਹ ਕੱਢਣੀ ਪਏਗੀ ਇੱਕ ਤੁਹਾਨੂੰ ਕੁਛਾਂ ਕੁਛ ਤੁਹਾਡੇ ਵਿੱਚ ਅੰਦਰ ਇਹੋ ਜੀਆਂ ਗਲਤੀਆਂ ਕਈ ਹੋਈਆਂ ਨੇ ਉਹਨਾਂ ਗਲਤੀਆਂ ਕਰਕੇ ਤੇ ਤੁਹਾਨੂੰ ਸਵਾ ਲੱਖ ਰੁਪਈਆ ਛਾਈ ਖਜ਼ਾਨੇ ਵਿੱਚ ਜਮ੍ਹਾਂ ਕਰਾਉ ਡਨ ਲਾਇਆ ਜਾਂਦਾ ਕੁਝ ਹੋਰ ਵੀ ਅਰਜਾ ਇਹਨਾਂ ਨੇ ਆਪਣੇ ਅਸੂਲ ਦੱਸੇ ਤੇ ਸਤਗੁਰਾਂ ਨੇ ਜਵਾਬ ਦਿੱਤਾ ਜਹਾਂਗੀਰ ਜਿਹੜੀ ਤੂੰ ਗੱਲ ਕੀਤੀ ਹੈ ਨਾ ਬਾਣੀ ਦੀ ਭਈ ਕੱਢੀ ਜਾਏ ਉਹ ਇੱਕ ਅੱਖਰ ਵੀ ਨਹੀਂ ਬਦਲਿਆ ਜਾ ਸਕਦਾ